माटी को पुतरा कैसे नचता है ਮਾਟੀ ਕੋ ਪੁੱਤਰਾ ਕੈਸੇ ਨੱਚਦਾ ਹੈ ਦੇਖੋ ਮਿੱਟੀ ਦੀ ਇਹ ਸਰੀਰ ਮਿੱਟੀ ਦਾ ਪੁੱਤਰਾ ਬਣਿਆ ਹੋਇਆ ਹੈ ਤੁਰਦਾ ਫਿਰਦਾ ਨੱਚਦਾ ਫਿਰਦਾ ਹੈ देखे ਕਿਉਂ ਨੱਚਦਾ ਹੈ ਕੈ ਕਿਉਂ ਨੱਚਦਾ ਹੈ ਕਾਰਨ ਕੀ ਹੈ ਇਹਦਾ ਦੇਖੇ देखे सुने बोले ਸੁਣੇ ਬੋਲੇ ਇਹ ਦੇਖਦਾ ਵੀ ਹੈ सुने ਸੁਣਦਾ ਵੀ ਹੈ ਇਹਨੂੰ बोला ਬੋਲਦਾ ਵੀ ਹੈ ਕਿ ਆ ਬੋਲਦਾ ਬਾਟੀ ਦਾ ਪੁੱਤਰਾ ਨਹੀਂ ਬੋਲਦਾ ਦੌੜਿਓ ਫਿਰਦਾ ਹੈ ਦੌੜਿਆ ਫਿਰਦਾ ਕੀ ਕਾਰਨ ਕਿਉਂ ਦੌੜਿਆ ਫਿਰਦਾ ਕਿਉਂ ਦੇਖਦਾ ਕਿਉਂ ਬੋਲਦਾ ਇਹ ਕਿਉਂ ਦਾ ਜਵਾਬ ਜੇ ਸਭ ਕੁਝ ਇਹਦੇ ਪਿੱਛੇ ਕੀ ਚੀਜ਼ ਹੈ ਜਿਹੜੀ ਦੌੜ ਆਉਂਦੀ ਹੈ ਰੂਹ ਉਹ ਪਿੱਛੇ ਕੀ ਵਸਤੂ ਹੈ ਜਿਹੜੀ ਦੇਖਦੀ ਹੈ ਉਹ ਕੀ ਵਸਤੂ ਹੈ ਜਿਹੜੀ ਸੁਣਦੀ ਹੈ ਉਹਦੀ ਖੋਜ ਕਰਦੀ ਇਹ ਆਤਮ ਚਿੰਤਨ ਇਹ ਸਰੀਰ ਦੇ ਵਿੱਚ ਖੋਜ ਹੈ ਇਹ ਤਨ ਦੇ ਵਿੱਚੋਂ ਮਨ ਦੇਖਦਾ ਇਹ ਤਾਂ ਮਿੱਟੀ ਹੈ ਜਦ ਨਿਕਲ ਜੂਗਾ ਫੇਰ ਫੇਰ ਇਹ ਦੇਖ ਕੇ ਦਿਖਾਵੇ ਫਿਰ ਬੋਲ ਕੇ ਦਿਖਾਵੇ ਸੋ ਜਿਹੜੀ ਵਸਤੂ ਹੈ ਜਾਂ ਨਿਕਲਦੀ ਹੈ ਕਿਸੇ ਨੂੰ ਨਹੀਂ ਦਿੰਦੀ ਅੱਖਾਂ ਨੂੰ ਦਿੰਦੀ ਨਹੀਂ ਹੈ ਕਿਸੇ ਦੀ ਪਕੜ 'ਚ ਨਹੀਂ ਬਸ ਉਹੀ ਦੁਰਾਕਾਰ ਹੈ ਉਸੇ ਦੀ ਸਾਰੀ ਪੜ੍ਹਾਈ ਕਰ ਰਹੇ ਹੋ ਉਸੇ ਨੂੰ ਸਮਝਣ ਦਾ ਯਤਨ ਕਰ ਰਹੇ ਹੋ ਉਹ ਆਪੇ ਹੈ ਫਿਰ ਉਹ ਆਪੇ ਹੈ ਇਹ ਖੋਜ ਨਹੀਂ ਕਰਦੀ ਆਤਮ ਚਿੰਤਨ ਕਰਨਾ ਆਪਣਾ ਆਪੇ ਖੋਜਣਾ ਕਿ ਉਹਨੇ ਕਿਉਂ ਖੋਜਣਾ ਕਿਉਂ ਕਹਿੰਦਾ ਮੈਂ ਜਾਣਾ ਚਾਹੁੰਦਾ ਵੀ ਕਿਉਂ ਕਹੇਗਾ ਹੁੰਦਾ ਦੱਸੋ ਕਿਉਂ ਕਹਦਾ ਕਿਉਂ ਆ ਦੁੱਧ ਚ ਮਿਲਿਆ ਹੋਇਆ ਉਹ ਕਹਿੰਦਾ ਯਾਰ ਮੈਨੂੰ ਕਿਉਂ ਦਿਖਾ ਦੋ ਕਹਿ ਜਾਂਦਾ ਤੇ ਜਦ ਫਿਰ ਦੁੱਧ ਨੂੰ ਜਾਗ ਲਾ ਕੇ ਜਮਾਵਾਂਗੇ ਵਧਾਣੀ ਪਊਗੀ ਆਪੇ ਕਿ ਉੱਤੇ ਆ ਜੂ ਵੱਖਰਾ ਹੋ ਜੂ ਪਰ ਜਿੰਨਾ ਜਰ ਵਧਾਣੀ ਪੈ ਕੇ ਵੱਖਰਾ ਨਹੀਂ ਹੁੰਦਾ ਉਹਨਾਂ ਜਿਹੜਾ ਆਤਮ ਦਰਸ਼ਨ ਨਹੀਂ ਹੁੰਦਾ ਵਧਾਣੀ ਬਾਤ ਤੇ ਦੇਖਿਓ ਦੇਖਦਾ ਕੌਣ ਬਈ ਨਾ ਬਧਾਣੀ ਸੁਣਦਾ ਕੌਣ ਉਹ ਵੱਖਰਾ ਬੈਠਾ ਜਿਹੜਾ ਸੁਣਦਾ ਦੌੜਿਓ ਫਿਰਦਾ ਜਦ ਕਹਿੰਦਾ ਪਿਛੇ ਰਹਿ ਗਿਆ ਮੈਂ ਗਾਂਹ ਨੂੰ ਹੋਰ ਛੇਤੀ ਪੈਰ ਪੱਟਾ ਰੇਸਾਂ ਦੇ ਵਿੱਚ ਉਹੀ ਹੈ ਜਿਹਨੂੰ ਗੁੱਸਾ ਆਉਂਦਾ ਉਹੀ ਹੈ ਗੁੱਸਾ ਵੀ ਹੁੰਦਾ ਨਾ ਜਿਹਨੂੰ ਚਿੰਤਾ ਹੁੰਦੀ ਹੈ ਉਹੀ ਹੈ ਦੇਖੀ ਬੈਠਾ ਬਸ ਜਿਹੜਾ ਖੁਸ਼ੀ ਹੁੰਦਾ ਹੈ ਨਾ ਕੁਝ ਮਿਲੇ ਤੇ ਸਭ ਕੁਝ ਪਾਵੇ ਤੋ ਗਰਵ ਕਰਦਾ ਹੈ ਉਹ ਜਦੋਂ ਕੁਝ ਪਾਵੇ ਤਬ ਗਰਤ ਗਰਵ ਕਰਦਾ ਹੈ ਜਦ ਕੁਝ ਮਿਲਦਾ ਨਾ ਫੁੱਲ ਜਾਂਦਾ ਫਿਰ ਮੈਂ ਵੇਖੇ ਬੈਠੇ ਬਖਰ ਕੇ ਲਾ ਜਦ ਕੁਝ ਪਾਵੇ ਜਾਂ ਪ੍ਰਾਪਤੀ ਹੁੰਦੀ ਹੈ ਕਿਸੇ ਚੀਜ਼ ਦੀ ਲਾਟਰੀ ਨਿਕਲੇ ਜਾਂ ਕੋਈ ਕਿਸੇ ਚੀਜ਼ ਦੀ ਹੋਰ ਕੋਈ ਉਹਦਾ ਬਣ ਗਿਆ ਤਰੱਕੀ ਹੋ ਗਈ ਤਾਂ ਗਰਵ ਕਰ ਗਰਵ ਮਾਇਆ ਗਈ ਤਾਂ ਫਿਰ ਰੋਣ ਲੱਗਦਾ ਹੈ ਕਿਸੇ ਨੁਕਸਾਨ ਹੋ ਜਾਵੇ ਫਿਰ ਰੋਣ ਲੱਗਦਾ ਇਹ ਕੌਣ ਹੈ ਜਿਹਦੇ ਤੇ ਇਹਨਾਂ ਗੱਲਾਂ ਦਾ ਪ੍ਰਭਾਵ ਹੈ ਕੌਣ ਹੈ ਮਾਇਆ ਗਈ ਦਾ ਪ੍ਰਭਾਵ ਹੈ ਆਈ ਦਾ ਪ੍ਰਭਾਵ ਹੈ ਉਹ ਕੌਣ ਹੈ ਬਸ ਆ ਅੰਦਰ ਆਪ ਹੈ ਜਿਹਦੇ ਤੇ ਉਹੀ ਹੈ ਆਪ ਹੈ ਜਿਹਦੇ ਪ੍ਰਭਾਵ ਹੈ ਸਰੀਰ ਤੋਂ ਬਾਹਰ ਹੋ ਅਲੱਗ ਹੈ ਵਾਇਆ ਗਈ ਤਵ ਰੋਮਣ ਲਗਤਾ ਰੋਮਣ ਮਨ ਬਾਚ ਕਰਮ ਰਸ ਕਸੈ ਲੁਭਾਨਾ ਬੋਲ ਕਰਕੇ ਬਚਨ ਕਰਕੇ ਬੋਲਣ ਕਰਕੇ ਰਸ ਕਸੈ ਲਵਾਨਾ ਕੋਈ ਗੱਲ ਚੰਗੀ ਲੱਗਦੀ ਹੈ ਕੋਈ ਨਹੀਂ ਲੱਗਦੀ ਕੋਈ ਬੋਲ ਚੰਗਾ ਲੱਗਦਾ ਕੋਈ ਨਹੀਂ ਲੱਗਦਾ ਕਿਸੇ ਨੂੰ ਗੁਰਬਾਣੀ ਮਿੱਠੀ ਲੱਗਦੀ ਹੈ ਕਿਸੇ ਨੂੰ ਨਹੀਂ ਲੱਗਦੀ ਕਿਸੇ ਨੂੰ ਕੋਈ ਗੱਲ ਚੰਗੀ ਲੱਗਦੀ ਹੈ ਕਿਸੇ ਨੂੰ ਕੋਈ ਕਿਸੇ ਨੂੰ ਰਾਸ ਕੋਈ ਚੰਗਾ ਲੱਗਦਾ ਕਿਸੇ ਨੂੰ ਕੋਈ ਬਚਨ ਕਿਸੇ ਨੂੰ ਕੰਮ ਕੋਈ ਚੰਗਾ ਲੱਗਦਾ ਕਿਸੇ ਨੂੰ ਨਹੀਂ ਲੱਗਦਾ ਇਹ ਰਸਾਂ ਕਸਾਂ ਚ ਫਸਿਆ ਹੋਇਆ ਮਨ ਕਰਕੇ ਬਚਨ ਕਰਕੇ ਕਰਮ ਕਰਕੇ ਰਸਾਂ ਕਸਾਂ ਚ ਫਸਿਆ ਹੋਇਆ ਕੋਈ ਕੋਈ ਕਰਮ ਕਰਨਾ ਚਾਹੁੰਦਾ ਕੋਈ ਕੋਈ ਚਾਹੁੰਦਾ ਕਿਸੇ ਨੂੰ ਲੰਗਰ ਚਲਾਉਣ ਜੇ ਖੁਸ਼ ਹੈ ਕੋਈ ਚੋਰੀ ਕਰਨ ਤੇ ਖੁਸ਼ ਹੈ ਇੱਕ ਕਹਿੰਦਾ ਨਾ ਅਕੇ ਇੱਕ ਪੂਜਾ ਕਰਦਾ ਹੁੰਦਾ ਸੀ ਉਠਾ ਕੇ ਦੁਆਰੇ ਜਾਂਦਾ ਹੁੰਦਾ ਸੀ ਕੋਈ ਬ੍ਰਾਹਮਣ ਪੰਡਤ ਕਰੋ ਤੇ ਜਾ ਕੇ ਹਿੱਟ ਮਾਰਦਾ ਹੁੰਦਾ ਸੀ ਉਹਨੇ ਜਦ ਦਰਵਾਜ਼ਾ ਲਾ ਕੇ ਪੂਜਾ ਕਰਨ ਲੱਗਾ ਉਹਨੇ ਹਿੱਟ ਮਾਰ ਲੈਣੀ ਜੀ ਇੱਕ ਦਿਨ بارش ਪੈ ਗਈ ਬਹੁਤ ਜ਼ਿਆਦਾ ਦੋ ਦਿਨ ਤੱਕ ਮੀਂਹ ਨਾ ਹਟਿਆ ਇਹਦਾ ਜੇ ਜ਼ਿਆਦਾ ਪਾਣੀ ਹੋ ਗਿਆ ਉਹ ਪੜਨ ਤਾਂ ਨਾ ਗਿਆ ਵੀ ਅੱਜ ਨਹੀਂ ਬਈ ਜਾ ਹੁਣ ਉੱਥੇ ਦੀ ਰਾਜ ਪਾਣੀ ਹੈ ਇਟਮਾਨ ਨਾਲ ਚਲਿਆ ਗਿਆ ਫਿਰ ਵੀ ਉਹਨੂੰ ਉਹਦੇ ਵਿੱਚ ਰਸ ਸੀ ਇਟਮਾਨ ਚ ਉਹਨੂੰ ਪੂਜਾ ਵਿੱਚ ਰਸ ਸੀ ਰਸ ਕਿਸੇ ਨੂੰ ਦੁੱਧਿਆ ਕਰਨ ਦੇ ਵਿੱਚ ਰਸ ਅਦਾਸ ਬਤਾਉਂਦੇ ਨਹੀਂ ਮਗਰ ਮੈਂ ਉਹੀ ਬੇਮਤਲਬ ਹੈ ਗਿਆਨ ਦੀ ਲੈਣੀ ਦੇਣੀ ਸਿੱਖ ਦੀ ਸਿੱਖੀ ਨਾਲ ਦੋਸਤ ਦਾ ਰਿਸ਼ਤਾ ਨਹੀਂ ਉਹਦਾ ਧਾਰਮਿਕ ਆਦਮੀ ਦੀ ਕੋ ਗਿਆਨ ਵਾਲੀ ਕੋ ਗੱਲ ਪੱਲੇ ਦੀ ਰਾਸਾ ਬਸ ਵੀ ਸਾਨੂੰ ਲੋਕ ਜਾਣਣ ਵੀ ਇਹ ਜੀ ਫਲਾਂਦੇ ਨੇ ਲਿਖਿਆ ਫਲਾਂਦੇ ਨੇ ਕੁਝ ਵੀ ਨਹੀਂ ਹੋਰ ਗੱਲ ਗੱਲ ਕੋ ਗਿਆਨ ਦੀ ਗੁਰਬਾਣੀ ਦੇ ਅਰਥ ਕਰਦੇ ਜਿਹੜੇ ਉਹ ਬੁੱਧਵਾਨ ਦੇ ਗੁਰਬਾਣੀ ਦੇ ਅਰਥ ਨਹੀਂ ਮਿਲੇ ਹੁਣ ਇਹ ਕਰਦੇ ਟੀਕਾ ਕਰ ਦਾ ਟੀਕਾ ਕਰਕੇ ਸਮਝਾ ਦੇਣ ਜੇ ਜਿਆਦਾ ਪਤਾ ਲੱਗ ਜੂਗਾ ਪਰ ਲੈ ਕੀ ਹੈ ਤੁਹਾਡੇ ਹੋਰ ਹੋਰ ਗੱਲਾਂ ਕਰਦੇ ਨੇ ਟੀਕਾ ਕਰਦੇ ਕੀਤਾ ਕੀ ਹੁਣ ਤੁਸੀਂ ਕੁਝ ਵੀ ਨਹੀਂ ਜਾਣਿਆ ਕੀ ਕੁਝ ਵੀ ਨਹੀਂ ਬੇਮਤਲਬ ਟਿੱਪਣੀ ਹੋ ਰਹੀ ਟਿੱਪਣੀਆਂ ਤਾਂ ਸਾਰੇ ਸਰਕਾਰ ਤੇ ਕਰੀ ਜਾਂਦੇ ਲੋਕ ਰੋਜ਼ ਹਰ ਆਦਮੀ ਟਿੱਪਣੀ ਕਰਦਾ ਸਰਕਾਰ ਤੇ ਉਹ ਫੋਟੋ ਬਣਾਉਣ ਵਾਲੀ ਗੱਲ ਹੈ ਨਾ ਇਹ ਜੇ ਨੁਕਸ ਦੱਸੋ ਉਹ ਨੁਕਸ ਤਾਂ ਹਰੇ ਜੇ ਰਸੀ ਜਾਂਦਾ ਹੁੰਦਾ ਉਹ ਠੀਕ ਕਰਕੇ ਦਿਖਾਉਣ ਕੋਈ ਸਾਰਥਕ ਗੱਲ ਕਰਕੇ ਦਿਖਾਉਣ ਕੋਲ ਕੀ ਕੁਝ ਨਹੀਂ ਇਦਾਂ ਹੁੰਦਾ ਹੀ ਨੇ ਰਸ ਹੈ ਬਸ ਉਹਨੂੰ ਇਹਦਾ ਹੀ ਰਸ ਕੋੜ ਕੌਣ ਪੁੱਛਦਾ ਗੁਰਬਾਣੀ ਧਰਮਾਂ ਦੇ ਖਿਲਾਫ ਦੁਨੀਆ ਹੀ ਆਈ ਹੈ ਤੁਹਾਨੂੰ ਫੀਮ ਕਹਿੰਦੇ ਲੋਕ ਫੀਮ ਦਾ ਨਸ਼ਾ ਉਹ ਇਹ ਕਹਿਣ ਤੇ ਨਹੀਂ ਹਟੇ ਧਰਮ ਵਾਲੇ ਧਰਮ ਨੂੰ ਬਦਲ ਤੇ ਨਹੀਂ ਹਟੇ ਉਹ ਕਿਹੜਾ ਹਟ ਗਏ ਮੂਰਤੀ ਪੂਜਾ ਜੇ ਭਾਵੇਂ ਕੁਝ ਨਹੀਂ ਲੱਭਦਾ ਅਸੀਂ ਤਾਂ ਇਸ ਕਰਕੇ ਕਹਿ ਰਹੇ ਹਾਂ ਵੀ ਭਾਈ ਤੁਸੀਂ ਧਾਰਮਿਕ ਆਦਮੀ ਹੋ ਤੁਹਾਨੂੰ ਕੁਝ ਲੱਭਣਾ ਚਾਹੀਦਾ ਔਰ ਸਾਨੂੰ ਇਹ ਅਲਰਜੀ ਨਹੀਂ ਆ ਵੀ ਮੂਰਤੀ ਪੂਜਾ ਕਿਉਂ ਕਰਦੇ ਨੇ ਆਪਣਾ ਨੁਕਸਾਨ ਕਰਦੇ ਨੇ ਅਸੀਂ ਵਿਰੋਧੀ ਨਹੀਂ ਹਾਂ ਉਸ ਗੱਲ ਦੇ ਅਸੀਂ ਉਹਨਾਂ ਦਾ ਨੁਕਸਾਨ ਹੋਵੇ ਜੀਵਨ ਖਰਾਬ ਨਾ ਹੋਵੇ ਤਾਂ ਰਹਿ ਦੇ ਉਹਨਾਂ ਨੂੰ ਬੋਲਣਾ ਨਾ ਬੋਲਣਾ ਕੋਈ ਲੜਾਈ ਹੈ ਪਰ ਉਹਨਾਂ ਨੂੰ ਉਹ ਜੋ ਰਾਸ ਹੁੰਦਾ ਦੀ ਅਵਸਥਾ ਇਹ ਜੀ ਹੋਈ ਹੈ ਕਹਾਣੀ ਵਸਤਾ ਹੈ ਨਹੀਂ ਹੁਣ ਹਟ ਕੇ ਲੋਕ ਕਰਨ ਤੇ ਕਰੀ ਜਾਂਦੇ ਨੇ ਰਾਹ ਸੌਦਾ ਉਹ ਨੂੰ ਚ ਕਈ ਆਦਮੀ ਵੈਗਰੂ ਵੈਗਰੂ ਕਰਦੇ ਨੇ ਉਹ ਕੋਈ ਰਾਹ ਸੌਦਾ ਦੇ ਜੋ ਕਹੀ ਕਰੀ ਜਾਓ ਅਸੀਂ ਕਹਿੰਦੇ ਵੀ ਜੇ ਤੋ ਗਾਹਾਂ ਜਾਓਗੇ ਤਾਂ ਕੁਝ ਪ੍ਰਾਪਤੀ ਹੈ ਇੱਥੇ ਪ੍ਰਾਪਤੀ ਨਹੀਂ ਰਾਇ ਦਿੱਤੀ ਹੈ ਉਹਨੂੰ ਤੁਹਾਨੂੰ ਕੁਝ ਮਿਲਣਾ ਚਾਹੀਦਾ ਤੁਹਾਨੂੰ ਰਾਹ ਆਉਣਾ ਚਾਹੀਦਾ ਇੱਥੇ ਰਾਸ ਨਹੀਂ ਨਿਤਨੇਮ ਜੇ ਉਹ ਜੇ ਉੱਥੇ ਹੀ ਖੜੇ ਇਹ ਤਾਂ ਅਗਲੇ ਦੀ ਅਵਸਥਾ ਹੈ ਜਿਸ ਤਰੀਕ ਅਵਸਥਾ ਉੱਤੇ ਖੜਾ ਉੱਥੇ ਹੀ ਉਹਨੂੰ ਡੇਰਾ ਜੋਗਾ ਹੀ ਉਹ ਕਈ ਜਨਮ ਲੱਗ ਜਾਣਗੇ ਉਹਦੇ ਉਹ ਵੀ ਜੇ ਤਾਂ ਲੱਗਿਆ ਰਿਹਾ ਕੁਰਬਾਨੀ ਤਾਂ ਕਰਾਇ ਦੇ ਰਹੀ ਹੈ ਬਾਕੀ ਬੁੱਤਾਂ ਨੂੰ ਸਾਰੀ ਨੂੰ ਫੇਰ ਕਿਹੜਾ ਕੁਰਬਾਨੀ ਦੀ ਰਹਿ ਸਾਰਿਆਂ ਨੇ ਬਦਲ ਲਈ ਮੁਸਲਮਾਨ ਕਹਾਵਣ ਮੁਸ਼ਕਲ ਫੇਰ ਕਿਹੜਾ ਸਾਰੇ ਮੁਸਲਮਾਨ ਬੜੇ ਗਏ ਸਹੀ ਉਹਨਾਂ ਨੇ ਆਪਣੀ ਗੱਲ ਕਹਿਤੀ ਪਰਮਾਰਥ ਦੀ ਗੱਲ ਕਹਿਤੀ ਸਿੱਖਿਆ ਦੇਣ ਦੀ ਗੱਲ ਕਹਿਤੀ ਉਹਨਾਂ ਦੇ ਭਲੇ ਦੀ ਗੱਲ ਕਹਿਤੀ ਕੋਈ ਬੰਦੋ ਕੋਈ ਨਾ ਬੰਦੋ ਜੋ ਕੁਝ ਕਿਹਾ ਹੋਇਆ ਗੁਰਬਾਣੀ ਕਹਿ ਰਹੀ ਹੈ ਸਿੱਖ ਕਿਹੜਾ ਸਾਰੇ ਮੰਨਦੇ ਪਰ ਗੁਰਬਾਣੀ ਬੰਦ ਹੋ ਜਵੇ ਕਹਿਣ ਤੇ ਜੇ ਨਹੀਂ ਬੰਦੇ ਕਿਆ ਪ੍ਰਚਾਰ ਬੰਦ ਕਰ ਦਈਏਗਾ ਕੋਈ ਬਿਰਲਾ ਕੋ ਕਰੋੜਾ ਜੋ ਕੋਈ ਵੱਡੂਗਾ ਨਿਰਬਲ ਦੇ ਨਹੀਂ ਗੜੇ ਫਿਰ ਕੀ ਇਹਦਾ ਪ੍ਰਚਾਰ ਬੰਦ ਕਰ ਉਹ ਚਲੋ ਛੱਡੋ ਜੀ ਤੇਰਾ ਕਹਿ ਕੇ ਦੇਖ ਲੈ ਲਓ ਕਿਹੜਾ ਬੰਦੇ ਨੇ ਬੰਦੇ ਕਰ ਦੋ ਇਹ ਵੀ ਕੋਈ ਕਹਿ ਸਕਦਾ ਕੋਈ ਰਾਏ ਵੀ ਦੇ ਸਕਦਾ ਕਿਉਂ ਐਵੇਂ ਖਾਮ ਖਾ ਪਾਂ ਚਬੇਲਾ ਪਾਇਆ ਇਹ ਪ੍ਰਚਾਰ ਹੀ ਛੱਡੋ ਬੰਦ ਕਰ ਕਿਹੜਾ ਲੋਕ ਬੰਦੇ ਨੇ ਜੇ ਕੋਈ ਇਹ ਕਹਿੰਦਾ ਫਿਰ ਉਹਦੀ ਗੱਲ ਕੋਈ ਲੂਗਾ ਐ ਜੇ ਹੇਰ ਰਸੂਲ ਤੇ ਖਰਾਬ ਬੋਲਣ ਵਾਲੇ ਬੋਲਦੇ ਰਹਿਣ ਪੱਕ ਮਾਰੀ ਜਣ ਕੀ ਫਰਕ ਪੈਂਦਾ ਕਰਦੇ ਹੀ ਹੁੰਦੇ ਉਹਨਾਂ ਨੂੰ ਲੋਕ ਕਿੰਨੇ ਸਮਝਦੇ ਨੇ ਕਿੰਨੀ ਉਹਨਾਂ ਦੀ ਵੈਲਿਊ ਹੈ ਕਿੰਨੀ ਇਸ ਗੱਲ ਦੀ ਵੈਲਿਊ ਪਾਊਗੀ ਜਿਹੜਾ ਕੋਈ ਸਹੀ ਗੱਲ ਦੱਸੇ ਕਿੰਨੀ ਉਹਨਾਂ ਦੀ ਵੈਲਿਊ ਹੈ ਉਹ ਤਾਂ ਟਾਈਮ ਨਾਲ ਪਤਾ ਲੱਗੂਗਾ ਉਹਨਾਂ ਨੇ ਤਾਂ ਗੁਰੂ ਨਾਨਕ ਨੂੰ ਬੋਰਾ ਕਹਿੰਦੇ ਸੀ ਸਾਰੇ ਲੋਕ ਵਾਟ ਵੈਲਿਊ ਪੈ ਜੂ ਜਿਹੜੇ ਹੱਕ 'ਚ ਖੜੇ ਨੇ ਦੱਸ ਰਹੇ ਨੇ ਗੁਰਬਾਣੀ ਲੋਕਾਂ ਨੂੰ ਜੇ ਉਹਨਾਂ ਦੀ ਗੱਲ ਜਾਣ ਹੈ ਸਮਝਾ ਸਕਣਗੇ ਜੇ ਉਹਨਾਂ ਦੀ ਗੱਲ ਕਿ ਜਗਾਨ ਹੈ ਪਬਲਿਕ ਉਹਨਾਂ ਦੇ ਨਾਲ ਰਹੂਗੀ ਸਿੱਖ ਸੰਗਤ ਜੇ ਉਹਨਾਂ ਦੋਇਆਂ ਦੀ ਗੱਲ ਜਾਣ ਉਹਨਾਂ ਨਾਲ ਹੋ ਜੂ ਤਾਂ ਸਿੱਖ ਸੰਗਤ ਨੇ ਫੈਸਲਾ ਕਰਨਾ ਪਤਾ ਲੱਗ ਜੂਗਾ ਹੁਣ ਕੈਸਾ ਲੋਗੇ ਰੌਲਾ ਪਾਉਂਦੇ ਨੂੰ ਉਹਨਾਂ ਦਾ ਦਾਸ ਆਦਮੀ ਟੁੱਟੇ ਹੋਣਗੇ ਜੁੜਿਆ ਕੋਈ ਵੀ ਨਹੀਂ ਜੁੜਿਆ ਤਾਂ ਕੋਈ ਹੈ ਨਹੀਂ ਟੁੱਟੇ ਹੀ ਰੋਜ਼ ਹੋਰ ਟੁੱਟਣਗੇ ਰੋਜ਼ ਹਾਂਜੀ ਬਿਨਸ ਗਿਆ ਜਾਏ ਕਹੂੰ ਸਮਾਨਾ ਤੇ ਪੜ ਲੂ ਮਨ ਬਚ ਕਰਮ ਜਬ ਗਜ ਪਾਵੇ ਤਾਂ ਬਗਰਭ ਕਰਤਾ ਹੈ ਮਾਇਆ ਗਈ ਤਾਂ ਬਰੋਮਣ ਲੱਗਦਾ ਹੈ ਮਨ ਬਚ ਕਰਮ ਰਸ ਕਸੇ ਲਵਾਨਾ ਮਨ ਕਰਕੇ ਬਚਨ ਕਰਕੇ ਕਰਮ ਕਰਕੇ ਰਸਾ ਕਸਾ ਜਿਹੜਾ ਲਵਾਇਆ ਹੋਇਆ ਹੈ ਫਸਿਆ ਹੋਇਆ ਇਹ ਜਿਹੜੇ ਫਸੇ ਨੇ ਇਹੀ ਇਹ ਜੀ ਗੱਲ ਕਰਦੇ ਨੇ ਜਿਹਦੇ ਆਪਾਂ ਜ਼ਿਕਰ ਕੀਤਾ ਪਰ ਚਾਰ ਮਿੰਟ ਰਾਸ ਕਥਾ ਦੇ ਫਸੇ ਲੋਕ ਨੇ ਜਿਹੜੇ ਇਹ ਜੀ ਗੱਲ ਕਰਦੇ ਨੇ ਲਵਾਨਾ ਬਿਰਸ ਜਾਏ ਬਿਰਸ ਗਿਆ ਜਾਏ ਕਹੂੰ ਸਮਾਨਾ ਹੁਣ ਇਹ ਵੀ ਨਹੀਂ ਪਤਾ ਵੀ ਜਾਏ ਨੇ ਬੰਨ ਇਹਨੇ ਜਾ ਕੇ ਸਮਾਉਣਾ ਕਿੱਥੇ ਪਤਾ ਵੀ ਨਹੀਂ ਲੱਗਣਾ ਕਿੱਥੇ ਚਲਾ ਗਿਆ ਕਿਸੇ ਨੇ ਪੁੱਛਣਾ ਵੀ ਨਹੀਂ ਹੈ ਪਰ ਜਿਹੜੇ ਇਹ ਭਗਤ ਨੇ ਇਹਨਾਂ ਨੂੰ ਕੌਣ ਕਹਿ ਦੂ ਇਹ ਹਮੇਸ਼ਾ ਵਾਸਤੇ ਜਿੰਦਾ ਨੇ ਦੂਜੇ ਨੂੰ ਕਹਿੰਦੇ ਪੁੱਛ ਲਓ ਵੀ ਕਹਿਰ ਵਿਦਾਸ ਬਾਜੀ ਜਗ ਭਾਈ ਰਵਦਾਸ ਜੀ ਕਹਿੰਦੇ ਨੇ ਕਿ ਜਗ ਤਾਂ ਇੱਕ ਬਾਜੀ ਹੈ ਜਿਵੇਂ ਆਪਾਂ ਬਾਜੀ ਲਾਈ ਹੁੰਦੀ ਹੈ ਕੋਈ ਹਾਰ ਜਾਂਦਾ ਬਾਜੀ ਕੋ ਜਿੱਤ ਜਾਂਦਾ ਬਾਜੀ ਲਾਈ ਹੋਈ ਹੈ ਇਹ ਬਾਜੀ ਲਾ ਲਾਗਤੀ ਸਰ ਧਰ ਦੀ ਬਾਜੀ ਹੈ ਬਾਜੀ ਘਰ ਸੋ ਮੋਹੇ ਪ੍ਰੀਤ ਬਣ ਆਈ ਉਧਰ ਬਾਜੀ ਘਰ ਇਹ ਬਾਜੀ ਹੈ ਸਾਡੀ ਬਾਜੀ ਘਰ ਪ੍ਰੀਤ ਹੈ ਜੇ ਬਾਜੀ ਤੁਸੀਂ ਜਿੱਤਣੀ ਹੈ ਨਾ ਇਹ ਬਾਜੀ ਦੇ ਕਾਮਯਾਬ ਹੋਣਾ ਬਾਜੀ ਗਲਤੋਂ ਤੋਂ ਸਿੱਖਣਾ ਪਊਗਾ ਬਾਜੀ ਪਾਉਣੀ ਬਾਜੀ ਕਰਨ ਨੂੰ ਉਰੂ ਬਣਾਉਣਾ ਪਊਗਾ ਜਿਹਨੇ ਜਾਲ ਫੜਿਆ ਜਿਹਨੇ ਜਿੱਦਾਂ ਬਣਾਇਆ ਚਾਬੀ ਉਹ ਤੋਂ ਹੀ ਮੰਗਣੀ ਪਊਗੀ ਖੋਲਣ ਦੀ ਵਿਧੀ ਉਸੇ ਨੂੰ ਉਹਦੇ ਤੋਂ ਪੁੱਛਣੀ ਪਊਗੀ ਜਿਹੜਾ ਜਾਲ ਤਾਂ ਬਣਾਇਆ ਜੋ ਨਿਕਲਣ ਦੀ ਵਿਧੀ ਹੈ ਕੀ ਛੁੱਟਣ ਦੀ ਵਿਧੀ ਹੈ ਕੀ ਤਾਂ ਕਰਕੇ ਮੇਰੀ ਬਾਜੀ ਗੱਲਾਂ ਨੇ ਪ੍ਰੀਤ ਬਣੀ ਜਿਹਨੇ ਸੰਸਾਰ ਪੈਦਾ ਕੀਤਾ ਹੈ ਸੰਸਾਰ ਤੋਂ ਛੁੱਟਣ ਵਾਸਤੇ ਉਹ ਜਿਹਨੇ ਸੰਸਾਰ ਪੈਦਾ ਕੀਤਾ ਉਹਦੇ ਨਾਲ ਪ੍ਰੀਤ ਪੜਨੀ ਬਹੁਤ ਤਾਂ ਛਟਕਾਰਾ ਹੋਊਗਾ ਹਾਂਜੀ